ਸ਼ਲੋਕ ਮਹਲਾ ਪਹਿਲਾ ਪਹਿਲਾ ਸੱਚਾ ਆਪ ਹੋਏ ਸੱਚੇ ਬੈਠਾ ਆਏ ਪਹਿਲਾ ਸੱਚਾ ਆਪ ਹੋਵੇ ਹੁਣ ਅਸੀਂ ਲੋਕਾਂ ਨੂੰ ਕਹਿੰਦੇ ਆ ਵੀ ਸੱਚੇ ਬਣ ਜਾਓ ਸਿੱਖ ਬਣ ਜਾਓ ਆਪ ਬਣਦੇ ਗੁਰਬਾਣੀ ਦਾ ਕਹਿੰਦੇ ਆਪ ਹੋਵੇ ਸੱਚਾ ਪਹਿਲਾ ਸੱਚਾ ਆਪ ਹੋਵੇ ਆਪੇ ਸੱਚੇ ਹੋ ਜਾਓ ਆਪੇ ਸਿੱਖ ਬਣ ਜਾਓ ਬਥੇਰੀ ਗੱਲ ਹੈ ਜਿਹਨੂੰ ਲੋੜ ਹੋ ਬਣ ਜੂ ਹੋਰ ਸਾਰਿਆਂ ਤੇ ਹੋ ਗਈ ਆਪ ਬਣ ਜਾਓ ਇੱਕ ਨੂੰ ਥੋੜੀ ਕਿਹਾ ਵੀ ਤੂੰ ਬਣ ਜਾ ਤੇ ਆਪ ਨਾ ਹੋਵੇ ਤਾਂ ਦੂਏ ਨੂੰ ਕੀ ਕਹੇ ਸੁੱਚਾ ਆਪ ਹੋਏ ਸੁੱਚਾ ਨੇ ਫਿਰ ਸੁੱਚਾ ਹੋ ਕੇ ਹੀ ਬਹਿ ਸਕਦਾ ਹੈ ਸੁੱਚਾ ਜਿੰਨਾ ਜਰ ਸੁੱਚਾ ਨਹੀਂ ਹੈਗਾ ਮਨ ਹਿਰਦਾ ਸੁੱਚਾ ਨਹੀਂ ਹੈ ਉਹਨਾਂ ਚਿਰ ਮਨ ਟਿਕਦਾ ਨਹੀਂ ਝੂਠ ਕੀ ਹੈ ਮਾਇਆ ਝੂਠ ਮਾਇਆ ਤੋਂ ਅਲੱਗ ਹੋ ਕੇ ਮਨ ਸੁੱਚਾ ਹੈ ਮਾਇਆ ਦੀ ਭੁੱਖ ਤਿਆਗ ਮਾਇਆ ਬੇਖੈਰਾ ਬਿਖ ਤੋਂ ਬਿਖ ਦਾ ਤਿਆਗ ਕਰਕੇ ਲੋਭ ਦਾ ਤਿਆਗ ਕਰਕੇ ਹੀ ਸੁੱਚਾ ਹੁੰਦਾ ਹੈ ਫੇਰ ਟਿਕ ਜਾਂਦਾ ਫੇਰ ਸੰਤੋਖੀ ਹੋ ਜਾਂਦਾ ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਛੇ ਜਾਏ ਸੁੱਚੇ ਦੇ ਅੱਗੇ ਕੁਝ ਵੀ ਰੱਖ ਦੋ ਚਾਹੇ ਸੁੱਚੇ ਦੇ ਅੱਗੇ ਕੁਝ ਵੀ ਰੱਖ ਦੋ ਤੁਸੀਂ ਸੁੱਚਾ ਅੰਦਰ ਜਿਹੜਾ ਅੰਦਰ ਆ ਉਹ ਵੀ ਸੁੱਚਾ ਜਦ ਮਨ ਬਾਹਲਾ ਸੁੱਚਾ ਹੋ ਜਾਂਦਾ ਤਾਂ ਉੱਥੇ ਚਲਾ ਜਾਂਦਾ ਅੰਦਰ ਸੁੱਚੇ ਦੇ ਅੱਗੇ ਅੰਦਰਲੇ ਸੁੱਚੇ ਦੇ ਅੱਗੇ ਆਪਣਾ ਆਪ ਰੱਖ ਦਿੰਦਾ ਆਪਣਾ ਸਭ ਕੁਝ ਸੁੱਚੇ ਦੇ ਅੱਗੇ ਰੱਖ ਦਿੰਦਾ ਜਿਹੜਾ ਕੁਝ ਮੇਰੇ ਚ ਗਲਤ ਹੈ ਨਹੀਂ ਸੁੱਚਾ ਉਹ ਬਾਹਰ ਕੱਢ ਦੇ ਅਸਲ ਜੋ ਸਾਡੇ ਕੋਲ ਗਿਆਨ ਹੈ ਜੋ ਸਾਡੇ ਕੋਲ ਜਾਣਕਾਰੀ ਹੈ ਜੇ ਅਸੀਂ ਅੰਤਰਾਤਮਾ ਕੋ ਰੱਖ ਲਈਏ ਸੁੱਚੇ ਅੱਗੇ ਰੱਖੇ ਉਹ ਸੁੱਚਾ ਨਾ ਉਹਨੂੰ ਪਤਾ ਹੈ ਕੀ ਤੇਰੇ ਅੰਦਰ ਸੁੱਚਾ ਹੈ ਕੀ ਝੂਠਾ ਹੈ ਫੈਸਲਾ ਉਹਨੂੰ ਕਰਦੇ ਹੋ ਅੰਤਰਾਤਮਾ ਨੂੰ ਆਪਣਾ ਫੈਸਲਾ ਦੇ ਅਸੀਂ ਗੁਰਬਾਣੀ ਨੂੰ ਮੰਨਣ ਵੇਲੇ ਫੈਸਲੇ ਆਪ ਕਰਦੇ ਵੀ ਮੰਨੀਏ ਜਾਂ ਨਾ ਮੰਨੀਏ ਬੁੱਧੀ ਫੈਸਲਾ ਨਹੀਂ ਕਰ ਸਕਦੀ ਮੰਨਣਾ ਨਾ ਉਹ ਤਾਂ ਫਿਰ ਆਪਣਾ ਦੇਖੋ ਨਾ ਮਨ ਤਾਂ ਫੈਸਲਾ ਅੰਤਰਾਤਮਾ ਦਾ ਕਿ ਕੀ ਸੱਚਾ ਹੈ ਤੇਰੇ ਚ ਕੀ ਗਲਤ ਹੈ ਕੀ ਠੀਕ ਮਨ ਬੁੱਧੀ ਦੋਏ ਡਿਊਟਰ ਰਹਿਣ ਫਿਰ ਸੱਚਾ ਹੋ ਸਕਦਾ ਸੱਚੇ ਅੱਗੇ ਰੱਖਣ ਕੋਈ ਨਾ ਪਿੱਟੋ ਜਾਏ ਫਿਰ ਉੱਥੇ ਕੀ ਨਾ ਪਿੱਟਣਾ ਅੰਦਰ ਤਾਂ ਕੋਈ ਜਾ ਨਹੀਂ ਸਕਦਾ ਸੱਚਾ ਹੋ ਗਿਆ ਉਹ ਉਹ ਹੁਣ ਹੁਣ ਬਾਹਰ ਲਈ ਆਪਾਂ ਗੱਲ ਕਰ ਲੈਂਦੇ ਬਾਹਰ ਕੀ ਹੋ ਰਿਹਾ ਇਹ ਤਾਂ ਅੰਦਰ ਦੀ ਗੱਲ ਕਰਦੇ ਨਾ ਬਾਹਰ ਕੀ ਹੋ ਰਿਹਾ ਬਾਹਮਣ ਆ ਕੇ ਆ ਗਿਆ ਸੁੱਚਾ ਹੋ ਕੇ ਆ ਗਿਆ ਕੱਲ ਤਾਂ ਬਾਹਮਣ ਦੀ ਕੱਢ ਗਏ ਉਹ ਕਹਿੰਦਾ ਜੀ ਗੁਰਬਾਣੀ ਤਾਂ ਮੰਨਦੀ ਨਹੀਂ ਹੈ ਵੀ ਬਾਹਰੋਂ ਤੋਤਾ ਸੁੱਚਾ ਹੋ ਗਿਆ ਸੁੱਚੇ ਸਹੀ ਨਾਨਕਾ ਜਨਮ ਵਸਿਆ ਸੋਇਆ ਗਿਆ ਉਹ ਬਾਹਮਣ ਬਾਹਰੋਂ ਆ ਕੇ ਆ ਗਿਆ ਸੁੱਚਾ ਹੋ ਕੇ ਬਹਿ ਗਿਆ ਸੁੱਚਾ ਜਿੱਥੇ ਚੌਂਕਾ ਦਿੱਤਾ ਉੱਥੇ ਬਹਿ ਗਿਆ ਵੀ ਸੁੱਚਾ ਧਰਤੀ ਤੇ ਬਹਿ ਗਿਆ ਅੱਗੇ ਸੁੱਚਾ ਭੋਜਨ ਰੱਖ ਲਿਆ ਆਪਣਾ ਨਾ ਬਿਨਾ ਨੇੜੇ ਨਾ ਹੋਣ ਹੁਣ ਸੁੱਚਾ ਜਿਹੜੀ ਇਹ ਜਿਹੜਾ ਸੁੱਚਾ ਹੈ ਇਹ ਇਹ ਆਪਣੇ ਉਹਨੇ ਆਪਣੇ ਮਨਮਤ ਦਾ ਸੁੱਚਾ ਹੈ ਸੁੱਚਾ ਕਰਨਾ ਸੀ ਮਨ ਕਾਲਿਆ ਲਿਆ ਸ਼ਰੀਰ ਨਾ ਕੇ ਮਨ ਨੂੰ ਸੁੱਚਾ ਕੀਤਾ ਹਿਰਦਾ ਕਰਨਾ ਸੀ ਸੁੱਚਾ ਲਿਪ ਕੇ ਧਰਤੀ ਸੁੱਚੀ ਕਰ ਲਈ ਜਿੱਥੇ ਮਾਨੇ ਜਾ ਕੇ ਬੈਠਣਾ ਉਹ ਜਗ੍ਹਾ ਵੀ ਸੁੱਚੀ ਚਾਹੀਦੀ ਸੀ ਨਾ ਉਹਦੀ ਬਜਾਏ ਉਹ ਧਰਤੀ ਲਿਪ ਕੇ ਸੁੱਚੀ ਕਰ ਸਮਝਿਆ ਸੁੱਚਾ ਜਿਹੜਾ ਭੋਜਨ ਪਦਾਰਥ ਬਣਾਇਆ ਸੀ ਆਪਣੇ ਆਪਣੇ ਹਿਸਾਬ ਨਾਲ ਉਹ ਰੱਖ ਲਿਆ ਉੱਥੇ ਕੋਈ ਨਾ ਭਟਕ ਜਾਏ ਕਿੰਨੇ ਚੀਜ਼ਾਂ ਮਾਇਆ ਦੀਆਂ ਲਿਆਤੀ ਜਦ ਕਿ ਕੀ ਸੀ ਸੁੱਚਾ ਹਿਰਦਾ ਹੁੰਦਾ ਫਿਰ ਮਨ ਸੁੱਚਾ ਹੋ ਕੇ ਉੱਥੇ ਬੈਠਦਾ ਫਿਰ ਬਾਣੀ ਆ ਗੁਰਬਾਣੀ ਸੱਚੀ ਸੁੱਚੀ ਇਹਦਾ ਭੋਜਨ ਗੁਰਪ੍ਰਭ ਗਿਆਨੀ ਦਾ ਭੋਜਨ ਇਹ ਖਾਦਾ ਕਰਨਾ ਇਹ ਜੀ ਕਰ ਕੀ ਰਿਹਾ ਸੱਚੀ ਬਾਣੀ ਨੂੰ ਵਿਚਾਰਦਾ ਵਿੱਚੋਂ ਮੱਖਣ ਸੱਚਾ ਕੱਢਦਾ ਤੇ ਉਹ ਛੱਡਦਾ ਇਹਦੀ ਵਜਾਇ ਕਰ ਕੀ ਰਿਹਾ ਕਰ ਰਿਹਾ ਆਹ ਸੱਚਾ ਹੋਏ ਕੇ ਜੀਵਿਆ ਲੱਗਾ ਪੜਨ ਸੁਣੋ ਹਾਂ ਸੱਚਾ ਹੋ ਕੇ ਖਾ ਲਿਆ ਉਹਨੇ ਛੇ ਪਿਆਰਾ ਖਾ ਲਿਆ ਫੇਰ ਚਲੋ ਬਣ ਲਾ ਗਿਆ ਪਿੱਛੋਂ ਹਾਂ ਉਹ ਹੱਥੀ ਜਾਈ ਸੁੱਟਿਆ ਕਿਸੇ ਲਗਾ ਦੋ ਉਹ ਥਈ ਉਹ ਥਈ ਥਈ ਬਹੁਤ ਗੰਦੀ ਜਗ੍ਹਾ ਜਾ ਕੇ ਸੁੱਟ ਦਿੱਤਾ ਉਹ ਜਿਹੜਾ ਸੱਚਾ ਸੀ ਭੋਜਨ ਸੱਚਾ ਭੋਜਨ ਸੱਟਿਆ ਕਿੱਥੇ ਜਾ ਕੇ ਬਹੁਤ ਗੰਦਾ ਜਿੱਥੇ ਗੰਦ ਬਣ ਗਿਆ ਉਹਦਾ ਸਾਰਾ ਸੁੱਟਦਾ ਹੁਣ ਇਹ ਦੱਸੋ ਵੀ ਪਵਿੱਤਰ ਚੀਜ਼ ਨੂੰ ਪਵਿੱਤਰ ਬਣਾਉਣ ਦਾ ਦੋਸ਼ ਕਿਤੇ ਲੱਗਿਆ ਉਹ ਜੇ ਉਲਟੀ ਵੀ ਆ ਜਵੇ ਜਦੇ ਉਹਦੇ ਵੱਲ ਝਾਕੜ ਨੂੰ ਜੀ ਨਹੀਂ ਕਰਦਾ ਕਰਦਾ ਉਹ ਸੁੱਚੇ ਦਾ ਤੇ ਬਣਾਤਾ ਨਾਸ ਕਰਤਾ ਇਹ ਦੋ ਕਿਨੂੰ ਲੱਗਿਆ ਇਹ ਪਾਪ ਕਿਹਨੂੰ ਲੱਗਿਆ ਪਾਪ ਤੈਨੂੰ ਲੱਗਿਆ ਜਿਹਨੇ ਖਾਦਾ ਤੂੰ ਪਾਪੀ ਹੋ ਗਿਆ ਜਿੰਨਾ ਜਰ ਬਾਹਰ ਦਾ ਸੋਚਿਆ ਸੀ ਜਦ ਤੱਕ ਖਾ ਲਿਆ ਨਾਸ ਕਰਤਾ ਸਾਰੇ ਦਾ ਐਸੀ ਜਗ੍ਹਾ ਸੜਿਆ ਜਿੱਥੇ ਜਾ ਕੇ ਸਾਰਾ ਹੀ ਨਾਸ ਹੋ ਗਿਆ ਉਹਦਾ ਫਿਰ ਤਾਂ ਖਾਤਾ ਨਹੀਂ ਕੋਈ ਉਹਨੂੰ ਕਿਸੇ ਲੱਗਾ ਦੋਖ ਕਿ ਪਾਪ ਕਿਹਨੂੰ ਲੱਗਿਆ ਬਈ ਅਨੁਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਉਹ ਤੂੰ ਮਾਰੇ ਦੇਵਤੇ ਮੰਨਦਾ ਦੇਵਤੇ ਹੀ ਖਾ ਗਿਆ ਤੂੰ ਤਾਂ ਬਾਸ ਖਾਣ ਤੇ ਤੂੰ ਕਹਿੰਦਾ ਪਾਪਾ ਖਾ ਗਿਆ ਤੇ ਦੇਵਤੇ ਅੰਨ ਦੇਵਤਾ ਖਾ ਗਿਆ ਪਾਣੀ ਦੇਵਤਾ ਖਾ ਗਿਆ ਬਸੰਤਰ ਦੇਵਤਾ ਤੇ ਦੇਵਤੇ ਖਾ ਗਿਆ ਜਿਉਂਦੇ ਹੀ ਇਹ ਮਾਰ ਕੇ ਕਹਿ ਲੋ ਤੂੰ ਕਹਿੰਦਾ ਬਾਸ ਖਾਣਾ ਨਹੀਂ ਚਾਹੀਦਾ ਇਹ ਪਖੰਡ ਕੀ ਤੂੰ ਦੱਸਦਾ ਤੂੰ ਬਸੰਤਰ ਦੇਵਤਾ ਚਾਰ ਹੋ ਗਏ ਪੰਜ ਲੋੜ ਚਲੋ ਦੇਵਤਾ ਨਹੀਂ ਹੈ ਲੋੜ ਨੂੰ ਦੇਵਤਾ ਨਹੀਂ ਕਿਹਾ ਲੋੜ ਨੂੰ ਅੰਮ੍ਰਿਤ ਕਿਹਾ ਹੋਇਆ ਲੋੜ ਦੇਵਤਾ ਨਹੀਂ ਹੁੰਦਾ ਅਤ ਦੇਵਤਾ ਪਾਣੀ ਦੇਵਤਾ ਬਸੰਤ ਤਿੰਨ ਦੇਵਤੇ ਹੋ ਗਏ ਲੂਣ ਦੇਵਨੀ ਦੇਵਤਾ ਪਿਓਵਰੀ ਦੇਵਤਾ ਪੰਜਵਾਂ ਪਾਇਆ ਕਿ ਪੰਜਵਾਂ ਤਾਂ ਲੋੜ ਵੀ ਪਾਇਆ ਤੇ ਪੰਜਵੇਂ ਨੰਬਰ ਤੇ ਪਿਛ ਪਾਇਆ ਕਿਉਂ ਕਿਉਂ ਕਾਹਦੇ ਪਾਇਆ ਕਹਿੰਦੇ ਕਿਉਂ ਮੇਰਾ ਪਵਿੱਤਰ ਨਹੀਂ ਹੁੰਦਾ ਤਾਂ ਹੋਆ ਪਵਿੱਤਰ ਤਾਂ ਪਵਿੱਤਰ ਹੋਇਆ ਕਿਉਂਕਿ ਦੇਵਤੇ ਤਿੰਨ ਇਕੱਠੇ ਕੀਤੇ ਪਵਿੱਤਰ ਨੇ ਬਿਨਾਂ ਕਿ ਹੁੰਦੇ ਕਿਉਂ ਪਾ ਕੇ ਦੇਵਤੇ ਪਵਿੱਤਰ ਹੋਏ ਨੇ ਪਹਿਲਾਂ ਤੇ ਦੇਵਤੇ ਪਵਿੱਤਰ ਨੇ ਦਾ ਮਤਲਬ ਹੈ ਉਹਦੇ ਬਿਆਨਾਂ ਦੇ ਵਿੱਚੋਂ ਫੜਿਆ ਜੋ ਪਖੰਡਵਾਦ ਦੇ ਬਿਆਨ ਨੇ ਉਹ ਜੋ ਫੜਿਆ ਜਿਵੇਂ ਬਿਆਨਾਂ 'ਚ ਫੜਦੇ ਨਾ ਕੋਰਟ ਦੂਆ ਵਕੀਲ ਫੜ ਲੈਂਦਾ ਜਾਂ ਬਿਆਨ ਕੀ ਦਿੰਦਾ ਉਹ ਤੇਰੇ ਦੇਵਤੇ ਪਵਿੱਤਰ ਹੋਏਗਾ ਪਵਿੱਤਰ ਹੋਏ ਤੇਰੇ ਦੇਵਤੇ ਪਵਿੱਤਰ ਤੂੰ ਕਹਿਣਾ ਹੈ ਪਵਿੱਤਰ ਨੇ ਕਿ ਉਹ ਬਾਕੀ ਪਵਿੱਤਰ ਹੁੰਦਾ ਇਹਦਾ ਮਤਲਬ ਫਿਰ ਅਪਵਿੱਤਰ ਨਾ ਦੇਵਤੇ ਤੇਰੇ ਤੂੰ ਪਵਿੱਤਰ ਕਿੱਥੋਂ ਹੋ ਗਿਆ ਤੂੰ ਪਵਿੱਤਰ ਕਿੱਥੋਂ ਹੋ ਗਿਆ ਜੇ ਤੇਰੇ ਦੇਵਤੇ ਹੀ ਪਵਿੱਤਰ ਨੇ ਤੂੰ ਪਰਪੰਚ ਬਣਾਇਆ ਕਿ ਉਹ ਖਾਣ ਦਾ ਸਿੱਧਾ ਕਿਉਂ ਨਹੀਂ ਕਹਿੰਦਾ ਕਿ ਉਹ ਖਾਣ ਦਾ ਪਖੰਡ ਬਣਾਇਆ ਵੀ ਨਹੀਂ ਜੀ ਨਹੀਂ ਦਾ ਭੂਤ ਰਸੋਈ ਹੈ ਚਾਹੇ ਦੇਵਤੇ ਹੀ ਹੋਣ ਇਹ ਤਾਂ ਪਵਿੱਤਰ ਕਿਉਂ ਹੋਣਾ ਹੁੰਦੇ ਨੇ ਦੇਵਤੇ ਫਿਰ ਕਿਉਂ ਪਵਿੱਤਰ ਹੋਇਆ ਦੇਵਤਿਆਂ ਦਾ ਉੱਪਰ ਹੋਇਆ ਫਿਰ ਕਿਉਂ ਤਾਂ ਇਹ ਵੀ ਨਹੀਂ ਮੰਨਦਾ ਮੰਨਦਾ ਕੀ ਹੈ ਝੂਠੇ ਨੇ ਕੀ ਮੰਨਣਾ ਹੁੰਦਾ ਹੈ ਝੂਠ ਦੀਆਂ ਲੀਰਾ ਬਣਾ ਕੇ ਵਿਚਾਰ ਵਿਚਾਰਧਾਰਾ ਦੀਆਂ ਲੀਰਾ ਬਣਾ ਕੇ ਰੱਖਦੀ ਪਾਪੀ ਸੋ ਤਨ ਗੱਡਿਆ ਥੁੱਕਾ ਪਈਆਂ ਤੱਕ ਪਾਪੀ ਸੋ ਤਨ ਗੱਡਿਆ ਜੇ ਹੁਣ ਪਾਪੀ ਦੇ ਤਨ ਦੇ ਵਿੱਚ ਇਹ ਸਾਰਾ ਮਤਲਬ ਹੈ ਖਾਦਾ ਗਿਆ ਪਾਪੀ ਹੈ ਝੂਠ ਬੋਲਣ ਵਾਲਾ ਇਹ ਖਾਦਾ ਖਾਦਾ ਗਿਆ ਤੇ ਫਿਰ ਉਹਦੇ ਜੇ ਅਸੀਂ ਚਲੋ ਉਹਦੇ ਬਾਅਦ ਕਿਸੇ ਚਾਹੇ ਤਾਂ ਹਜਮ ਹੋ ਕੇ ਚੀਜ਼ ਬਾਹਰ ਆਉਂਦੀ ਹੈ ਪਵਿੱਤਰ ਮੈਂ ਮੈਲਾ ਬਣ ਕੇ ਬਾਹਰ ਆਉਂਦਾ ਜੇ ਉਲਟੀ ਲੋ ਤੇ ਉਹ ਤੇ ਤਾਂ ਉਹਨੂੰ ਤਾਂ ਦੇਖ ਕੇ ਥੁੱਕੂਗਾ ਹੀ ਵੀ ਹੋਰ ਕੀ ਕਰੂਗਾ ਥੁੱਕਾ ਪਈਆ ਜਿਸ ਮੁਖ ਨਾਮ ਨਾ ਉਚਰਾ ਬਿਨ ਨਾਮੇ ਰਸ ਪਾਵੇ ਇਸ ਤਨ ਘਟਿਆ ਦਾ ਮਤਲਬ ਇਹ ਵੀ ਹੈ ਕਿ ਜਿਹੜਾ ਮਨ ਪਾਪੀ ਹੈ ਤਾਂ ਸਰੀਰ ਇਹਦੇ ਨਾਲ ਜੁੜਿਆ ਹੋਇਆ ਮਨ ਪਾਉਂਦੇ ਖਾਂਦਾ ਹੈ ਤਾਂ ਘਿਓ ਖਾਣ ਨੂੰ ਜੀ ਕਰਦਾ ਸੀ ਮਨ ਕਰਦਾ ਸੀ ਤਾਂ ਦਾ ਬਖੰਡਵਾਦ ਬਣਾ ਲਿਆ ਵੀ ਪਾਈਏ ਉਹਨਾਂ ਦੀ ਪਾਪੀ ਮਨ ਹੈ ਇਹਦੇ ਨਾਲ ਤੇਰਾ ਸਰੀਰ ਜੁੜਿਆ ਹੋਇਆ ਹੈ ਤਾਂ ਤੇਰੇ ਤੇ ਦੁਨੀਆ ਤੁੱਕਾ ਮਾਰਦੀ ਹੈ ਵੀ ਤੇਰੀ ਗਾਦੀ ਫਲਸਫੀ ਹੈ ਪੰਡਤ ਨੂੰ ਕੋਈ ਚੰਗਾ ਨਹੀਂ ਸਮਝਦਾ ਪੰਡਤ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਤੁੱਕਾ ਹੀ ਮਾਰਦੇ ਨੇ ਸਾਰੇ ਤੇਰੇ ਤੇ ਤੇਰੀ ਇੱਜ਼ਤ ਕਿਉਂ ਨਹੀਂ ਹੈ ਕਿਉਂਕਿ ਤੇਰਾ ਜਿਹੜਾ ਸਰੀਰ ਹੈ ਜਿਹੜਾ ਤੇਰਾ ਮਨ ਹੈ ਉਹ ਆਪਣੇ ਜਿਹੜੇ ਤੇਰੇ ਸ਼ਾਸਤਰਾਂ ਦਾ ਲਿਖਤਾ ਹੈ ਉਹਨੂੰ ਜਿਵੇਂ ਵਰਜੀ ਬੋਬ ਦੇ ਨੱਕ ਤੋਂ ਬੋਲ ਲੈਂਦਾ ਕਿ ਉਹ ਖਾਣਾ ਕਹਿੰਦਾ ਜੀ ਕਿ ਉਹਦੇ ਬਿਨਾਂ ਨਹੀਂ ਪਵਿੱਤਰ ਹੁੰਦੇ ਦੇ ਕਾ ਪੈਣ ਵਾਲੀ ਉਹ ਗੱਲ ਹੈ ਤੂੰ ਸਿੱਧਾ ਕਹਿ ਕੇ ਉਹ ਖਾਣਾ ਵਿੱਚ ਅਪਵਿੱਤਰ ਪਵਿੱਤਰਤਾ ਨੂੰ ਕਿਉਂ ਲੈ ਕੇ ਆਉਂਦਾ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੇ ਨਾਨਕ ਕਿਵੇਂ ਜਾਣੀਏ ਜਿਤ ਮੁਖ ਸੁਖਾ ਪਾਏ ਜਿਸ ਮੁਖ ਨਾਮ ਲੋਚਰਾ ਜਿਹੜੇ ਮੁਖ ਨਾਲ ਨਾਮ ਨਹੀਂ ਨਾ ਸੱਚ ਨਹੀਂ ਨਾ ਬੋਲਿਆ ਜਾਂਦਾ ਝੂਠ ਬੋਲਿਆ ਨਾ ਪੰਡਤ ਝੂਠ ਬੋਲ ਕੇ ਖਾਦਾ ਕੂੜ ਬੋਲ ਕਰਿਆ ਆਹਾਰ ਜਿਹਦੇ ਮੂੰਹ ਤੇ ਸੱਚ ਨਹੀਂ ਬੋਲਿਆ ਸੱਚ ਬੋਲ ਕੇ ਖਾਦਾ ਤੂੰ ਤੂੰ ਦੇਵਤਿਆਂ ਦੀ ਗੱਲ ਹੀ ਨਾ ਕਰਦਾ ਫਿਰ ਕਿਹੜਾ ਕਿਉਂ ਕੋਈ ਨਾ ਬੋਲਦਾ ਹੋਰ ਕੋਈ ਧਰਮ ਨਾਲ ਕਿਉਂ ਜੋੜਦਾ ਨਾ ਗੱਲਾਂ ਖਾਣ ਪੀਣ ਨੂੰ ਧਰਮ ਨਾਲ ਕਿਉਂ ਜੋ ਕੀ ਲੋੜ ਹੈ ਦੀ ਜੋੜ ਦੀ ਤਾਂ ਅਸੀਂ ਕੜਾ ਪ੍ਰਸ਼ਾਦ ਆਪਾਂ ਬਣਾਉਣੀ ਆ ਕੋਈ ਧਰਮ ਨਾਲ ਜੋੜਿਆ ਹੋਇਆ ਤੋ ਇਹਨਾਂ ਗੱਲਾਂ ਨੂੰ ਖਾਣ ਪੀਣ ਨੂੰ ਧਰਮ ਨਾਲ ਕਿਉਂ ਜੋੜਦਾ ਧਰਮ ਨੂੰ ਧਰਮ ਰਹਿਣ ਦੇ ਤੇ ਤਾਂ ਸਾਰਾ ਧਰਮ ਦਾ ਹੀ ਨਾਸ ਕਰਦਾ ਸੱਚ ਬੋਲਣਾ ਹੀ ਬੰਦ ਕਰਦਾ ਪੈਰ ਪੈਰ ਤੇ ਝੂਠ ਬੋਲੀ ਜਾਂਦਾ ਬਲੈਕਮੇਲ ਕਰੀ ਜਾਂਦਾ ਪੈਰ ਪੈਰ ਤੇ ਕੀ ਲੋੜ ਪਈ ਹੈ ਬਿਨ ਨਾਮੇ ਰਸ ਖਾਏ ਜਿਤ ਮੁਖ ਨਾਮ ਨਾਲ ਉਚਾਰ ਜਿਹਦੇ ਮੁਖ ਨਾਲ ਸੱਚ ਨਹੀਂ ਬੋਲਿਆ ਜਾਂਦਾ ਬਿਨਾਂ ਰਸ ਕਰੇ ਨਾਮ ਤੇ ਬਿਨਾਂ ਉਹ ਰਸ ਸੰਸਾਰ ਖਾਂਦਾ ਹੈ ਨਾਨ ਗਈਵੇਂ ਹੈ ਜਿਤ ਮੁਖ ਥੁੱਕਾ ਪਾਏ ਭਾਈ ਸਮਝੋ ਵੀ ਉਹ ਫਟਕਾਰਾ ਹੀ ਬੋਲਦਾ ਹੈ ਉਹਨੂੰ ਲੋਕ ਫਟਕਾਰਾ ਹੀ ਬੋਲਦੇ ਨੇ ਭਈ ਇਹ ਤਾਂ ਬਸ ਉਹ ਇਹ ਵੀ ਸੰਤ ਵੀ ਕਹਿੰਦੇ ਹੁੰਦੇ ਨੇ ਕਹਿੰਦਾ ਸਾਧੂ ਹੈ ਕਿ ਸਾਧੂ ਹੈ ਇਹ ਸਾਧੂ ਨਹੀਂ ਸਵਾਦੂ ਹੈ ਜਿਹੜਾ ਸਾਧੂ ਹੈ ਕਹਿੰਦਾ ਉਹਨੂੰ ਆ ਜੋ ਮਿਲ ਗਿਆ ਖਾ ਲਿਆ ਸਾਧੂ ਨੂੰ ਸਾਧ ਟੇਸਟ ਤੇ ਜੀਵਨ ਜੇ ਟੇਸਟ ਹੈ ਤਾਂ ਭਈ ਕਬ ਕਰੇ ਆਪਣਾ ਰੁਕਰਤ ਕਰੇ ਜਹੇ ਜੀ ਕਿਸੇ ਨੇ ਦੇਤੀ ਜਹੇ ਜੀ ਉਹਦੇ ਪੱਕੀ ਹੋਈ ਹੈ ਦਾਲ ਜ਼ਰੂਰ ਹੈਗਾ ਹੈਗਾ ਨਹੀਂ ਹੈਗਾ ਨਹੀਂ ਹੈਗਾ ਜੇ ਉਹਨੂੰ ਰੋਟੀ ਖਾਣ ਨੂੰ ਪਤਾ ਵੀ ਹੁਣ ਘੱਟ ਹੈ ਵੱਧ ਹੈ ਦਾਲ ਖਾਦੀ ਹੈ ਸਾਧੂ ਕਹਦਾ ਹੈ ਪਤਾ ਹੀ ਨਹੀਂ ਮੈਂ ਕੀ ਖਾਦਾ ਹਾਲੇ ਸਰੀਰ ਪਾਲਿਆ ਸਰੀਰ ਦਾ ਕੰਮ ਚੱਲ ਜੂਗਾ ਸਰੀਰ ਦਾ ਕੰਮ ਹੈ ਨਾ ਉਹਦੀ ਭੁੱਖ ਠੀਕ ਹੋ ਗਈ ਬਸ ਜੇ ਜੀ ਚੀਜ਼ ਮਿਲੀ ਮਿਸਾ ਜੈ ਜਾਇਜਾ ਮਿਲਿਆ ਖਾ ਲਿਆ ਚੰਗਾ ਮਿਲਿਆ ਚੰਗਾ ਖਾ ਲਿਆ ਬੜਾ ਇਹ ਵੀ ਨਹੀਂ ਚੰਗਾ ਖਾਣਾ ਹੀ ਜਾਇਜਾ ਮਿਲਿਆ ਖਾ ਲਿਆ ਪਰਮੇਸ਼ਰ ਨੇ ਭੇਜਿਆ ਉਹਦੇ ਹੁਕਮ ਨਾਲ ਮਿਲਿਆ ਜੋ ਮਿਲਿਆ ਠੀਕ ਮਿਲਿਆ ਜੇ ਚੰਗਾ ਮਿਲ ਜਾਂਦਾ ਸ਼ਾਇਦ ਮਾੜਾ ਉਹਦਾ ਨੁਕਸਾਨ ਹੋ ਜਾਂਦਾ ਜੇ ਚੰਗਾ ਮਿਲਿਆ ਚੰਗਾ ਮਿਲ ਗਿਆ ਜੇ ਜਿਹੜਾ ਮਿਲਿਆ ਖਾਣ ਸਭ ਚੰਗਾ ਹੀ ਆ ਉਹਦੇ ਵਾਸਤੇ ਖਾਣਾ ਪੀਣਾ ਤੇ ਜਿਉ ਰਿਜ ਕੋਨੇ ਭੇਜਿਆ ਪਰਮੇਸ਼ਰ ਨੇ ਜੋ ਭੇਜਿਆ ਉਹਨੇ ਠੀਕ ਭੇਜਿਆ ਉਹ ਪਵਿੱਤਰੇ ਭੇਜੀ ਉਹ ਸਹੀ ਉਸੇ ਦੀ ਮੈਨੂੰ ਅੱਜ ਲੋੜ ਸੀ ਜਿਹੜਾ ਮੈਂ ਚਾਹਣਾ ਸ਼ਾਇਦ ਮੇਰੇ ਖਾਤਰ ਬਿਮਾਰੀ ਬਣ ਜਾਂਦੀ ਬਿਮਾਰ ਲੋਕ ਕਿਉਂ ਹੁੰਦੇ ਨੇ ਬਿਮਾਰ ਹੁੰਦੇ ਹੀ ਤਾਂ ਕਰ ਫਰਮਾਇਸ਼ ਖਾਇਆ ਵੇਖ ਮਹਿਰਤ ਮੰਡ ਬਸਾਰਿਆ ਜਰਾਈ ਜੋਬਨ